ਜਿਉ ਨਿਰਮਲ ਬਾਹਰੋਂ ਨਿਰਮਲ ਜਿਉ ਨਿਰਮਲ ਬਾਹਰੋਂ ਨਿਰਮਲ ਜਿਹੜਾ ਜੀ ਤੋਂ ਵੀ ਨਿਰਮਲ ਹੈ ਬਾਹਰੋਂ ਵੀ ਨਿਰਮਲ ਹੈ ਉਹਦਾ ਕੀ ਹੈ ਤਦ ਹੈ ਚਾਹੀਦਾ ਕੀ ਹੈ ਜਿਉ ਨਿਰਮਲ ਬਾਹਰੋਂ ਨਿਰਮਲ ਉਹੀ ਹੈ ਜਿਹੜਾ ਜਿਉ ਨਿਰਮਲ ਹੈ ਰਬਦਾ ਜਿਉ ਨਿਰਮਲ ਹੈ ਬਾਹਰੋਂ ਵੀ ਨਿਰਮਲ ਹੈ ਬਾਹਰੋਂ ਸਰੀਰ ਕਰਕੇ ਨਹੀਂ ਬਦਲ ਹੋਏਗਾ ਵਚਨ ਉਹਦੇ ਬੋਲ ਨਿਰਮਲ ਨੇ ਜੋ ਬੋਲਦਾ ਬਾਹਰ ਉਹ ਹੈ ਮਨ ਵੀ ਨਿਰਮਲ ਹੈ ਚਿੱਤ ਵੀ ਨਿਰਮਲ ਹੈ ਐ ਕਹੋ ਚਿੱਤ ਨਿਰਮਲ ਹੈ ਮਨ ਵੀ ਨਿਰਮਲ ਹੈ ਮਨ ਬਾਹਰ ਸੰਸਾਰ ਨਾਲ ਵਿਚਰਦਾ ਚਿੱਤ ਤਾਂ ਹੈ ਉਹ ਮਨ ਕਰਕੇ ਚਿੱਤ ਕਰਕੇ ਨਿਰਮਲ ਹੈ ਬਾਹਰੋਂ ਦਾ ਨਿਰਮਲ ਜਿਉ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਬਸ ਉਹੀ ਲੋਕ ਕੁਝ ਕਮਾਈ ਕਰ ਸਕਦਾ ਹੈ ਸਤਗੁਰ ਦਾ ਨਾਲ ਸਤਗੁਰ ਤੇ ਕਰਨੀ ਦੀ ਸੰਗਤ ਕਰਕੇ ਸਤਗੁਰ ਦੀ ਸੰਗਤ ਕਰਕੇ ਉਹ ਕੁਝ ਕਮਾਈ ਕਰ ਸਕਦਾ ਹੈ ਉਹ ਪ੍ਰਾਪਤ ਕਰ ਸਕਦਾ ਹੈ ਸਤਗੁਰ ਨਾਲ ਜੁੜੇ ਹੋਏ ਤੇ ਨਾ ਲੋਕ ਆਪਣੀ ਹੱਡ ਬੀਤੀ ਦੱਸਦੇ ਨੇ ਨਾ ਅਸਲ ਦੇ ਵਿੱਚ ਆਪ ਰਹੇ ਨੇ ਨਾ ਗੁਰੂ ਅੰਗਦ ਦੇਵ ਨਾ ਆਪਣੀ ਸੰਦਰ ਦੇ ਨਾਲ ਜਿਹੜੇ ਬੰਦੇ ਸੀ ਜਿਨ੍ਹਾਂ ਨੇ ਨਹੀਂ ਕਮਾਈ ਕੀਤੀ ਇਹਨਾਂ ਨੂੰ ਪਹਿਲੇ ਵੀ ਆਏ ਹੋਏ ਸੀ ਅਸਲ ਜੋ ਗੱਲ ਹਿਸਟਰੀ ਦੱਸ ਰਹੇ ਨਾ ਕਰਨ ਦਾ ਕਾਰਨ ਇਹ ਸੀ ਉਹ ਜੀਵ ਨਰਮਲ ਬਾਹਰੋਂ ਨਰਮਲ ਨਹੀਂ ਸੀ ਜਿਹੜੇ ਗੁਰੂ ਅੰਦਰ ਦੇਵ ਦੇ ਬੁੱਢੇ ਨੇ ਚਾਹੁੰਦੇ ਤਾਂ ਬੁਰਿਆਈ ਨੇ ਪਰ ਅੰਦਰੋਂ ਬਾਹਰੋਂ ਨਰਮਨ ਥੇ ਨਹੀਂ ਕੱਲ ਵਧਿਆ ਆਏ ਕੁਝ ਹੋਰ ਕਹਿ ਰਹੇ ਨੇ ਉਹ ਚਾਹੁੰਦੇ ਹੋਏ ਆਈ ਨੇ ਅੰਦਰੋਂ ਬਾਹਰੋਂ ਨਰਮਲ ਹੈ ਨਹੀਂ ਤੇ ਕਮਾਈ ਤਾਂ ਕੀਤੀ ਨਹੀਂ ਸਤਗੁਰ ਤੇ ਕਰਨੀ ਕਮਾਣੀ ਉਹ ਬਾਪ ਦੀ ਸੰਗਤ ਕੀਤੀ ਸਤਗੁਰ ਮੰਨ ਕੇ ਕਮਾਈ ਤਾਂ ਕੀਤੀ ਉਹ ਨਹੀਂ ਨਾ ਉਹਨੇ ਜਿਹਨੇ ਕਮਾਈ ਕਰ ਲਈ ਉਹ ਲੈ ਗਿਆ ਗੱਲਾਂ ਕੁਝ ਹੱਡ ਬੀਤੀਆਂ ਨੇ ਕੁਝ ਹੋਰ ਹੈ ਕਿਤੇ ਕੁਝ ਹੋਰ ਹੈ ਹੈ ਉਪਦੇਸ਼ ਹੈ ਉਹ ਤਾਂ ਪ੍ਰੈਕਟੀਕਲ ਚੋਂ ਉਪਦੇਸ਼ ਹੈ ਇਹ ਪ੍ਰੈਕਟੀਕਲ ਦੇ ਵਿੱਚੋਂ ਆਈ ਹੋਈ ਗੱਲ ਹੈ ਸਤਿਗੁਰੂ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਹੀਂ ਮਨਸਾ ਸੱਚ ਸਮਾਣੀ ਕੂੜ ਕੀ ਸੋਏ ਕੂੜ ਵਾਲੀ ਸੋਭਾ ਦੀ ਉਹਨੂੰ ਲੋੜੇ ਨਹੀਂ ਉਹ ਰਸਤੇ ਹੀ ਨਹੀਂ ਮਿਲਦਾ ਕੂੜ ਦੀ ਸੋਭਾ ਝੂਠੀ ਸੋਭਾ ਜਿਵੇਂ ਆਕਾਰਾਂ ਬੜਬੜੀਆਂ ਸੱਤ ਲਈ ਫਿਰਦੇ ਨੇ ਕੂੜ ਕੀ ਸੋਇਆ ਹੈ ਝੂਠੀ ਸੋਭਾ ਬਣਾਉਣੀ ਬਾਹਰ ਬਹੁਤੇ ਬੰਦੇ ਇਕੱਠੇ ਕਰਕੇ ਇਹ ਕੂੜ ਕੀ ਸੋਇਆ ਆਪਣੀ ਜਾਇਜ਼ਾਕਾਰ ਕਰਾਉਣੀ ਵੀ ਲੋਕ ਕਰਨ ਜਿਵੇਂ ਲੀਡਰ ਕਰਦੇ ਨੇ ਮੇਰਾ ਬਿਆਨ ਲਾ ਦੋ ਉਹ ਕਰ ਦੋ ਇਹ ਤਾਂ ਸਿਆਸੀ ਗੱਲਾਂ ਨੇ ਸੰਸਾਰੀ ਗੱਲਾਂ ਨੇ ਕੂੜ ਕੀ ਸੋਇਆ ਪਹੁੰਚੇ ਨਹੀਂ ਕੂੜ ਕੀ ਲੋਭਾ ਦੇ ਨਾਲ ਨਹੀਂ ਪਹੁੰਚਿਆ ਜਾ ਸਕਦਾ ਜੇ ਜੋ ਵਿਚਾਰੇ ਹਾਰ ਜਾ ਹੋਰ ਦਸੂੜੀ ਹੋਏ ਦੁਆ ਖੰਡਾ ਵਿੱਚ ਆਣੀ ਨਾਲ ਚੱਲੇ ਉਹ ਬਾਹਰਲੀ ਸੋਭਾ ਨਾਲ ਨਹੀਂ ਉਹ ਅਵਸਥਾ ਤੂੰ ਪਹੁੰਚਿਆ ਜਾ ਸਕਦਾ ਉਹ ਅਵਸਥਾ ਨਹੀਂ ਪ੍ਰਾਪਤ ਹੁੰਦੀ ਕੂੜ ਕੀ ਸੋਏ ਪਹੁੰਚਿਆ ਨਹੀਂ ਮਨਸਾ ਸੱਚ ਸਮਾਣੀ ਮਨਸਾ ਸੱਚ ਸਮਾਣੀ ਜਿਹੜੀ ਤੁਹਾਡੀ ਮਨਸਾ ਹੈ ਨਾ ਬੁੱਧੀ ਇੱਛਾ ਉਹ ਹੀ ਸੱਚ ਵਿੱਚ ਸੁਣਾਈ ਰਹੇ ਸੱਚ ਦੀ ਉਹ ਭੁੱਖ ਰਹੇ ਮਨ ਵਿੱਚ ਸੱਚ ਦੀ ਭੁੱਖ ਪਿਆਸ ਰਹੇ ਹੋਰ ਕੋਈ ਇੱਛਾ ਹੀ ਨਾ ਰਹੇ ਮਨਸਾ ਦਾ ਮਤਲਬ ਬੁੱਧੀ ਇੱਛਾ ਸੱਚ ਵਿੱਚ ਸਮਾਈ ਰਹੇ ਸੱਚ ਚੋ ਹੀ ਜੋ ਮਿਲਦਾ ਉੱਥੇ ਜੁੜੀ ਰਹੇ ਜਨਮ ਰਤਨ ਜੀ ਖਟਿਆ ਭਲੇ ਸੇ ਬਣ ਰਹੇ ਇੱਥੇ ਬਣ ਜਾਰੇ ਦਾ ਸਾਰੇ ਬਣ ਕਰਨਾ ਹੈ ਆਪਾਂ ਪਰ ਚੰਗੇ ਉਹ ਨੇ ਬਣ ਰਹੇ ਵਧੀਆ ਬਣ ਰਹੇ ਹੋ ਨੇ ਜਨਮ ਰਤਨ ਜਿਨੀ ਖਟਿਆ ਆ ਭਲੇ ਲੱਭਦਾ ਗਿਆ ਨਾ ਭਲੇ ਦਾ ਹੀ ਭਲੇ ਬਣਿਆ ਹੋਇਆ ਉੱਥੇ ਉੱਥੇ ਵੀ ਭਲੇ ਅਮਰਦਾਸ ਗੁਰ ਤੇਰੇ ਆ ਭਲੇ ਬਣਾਤਾ ਭਲੇ ਦਾ ਗੁਰੂ ਬਰਦਾਸ ਦੀ ਬਾਣੀ ਹੈ ਨਾ ਇਹ ਵੀ ਭਲੇ ਸੇ ਬਣ ਜਾ ਰਹੇ ਹੋ ਬਣ ਜਾ ਰਹੇ ਭਲੇ ਭਲੇ ਉਹ ਹੁੰਦੇ ਨੇ ਦੂਜੇ ਦਾ ਭਲਾ ਕਰਨਾ ਆਪਣਾ ਭਲਾ ਕਰ ਲਿਆ ਭਲਾ ਹੀ ਸੋਚਣਾ ਸਭ ਦਾ ਉਹਨੂੰ ਭਲਾ ਕਹਿੰਦੇ ਨੇ ਭਲਿਆਂ ਤੋਂ ਵਿਗੜ ਕੇ ਗੋਤ ਭੱਲੇ ਬਣ ਗਿਆ ਇਹ ਭਲੇ ਤੇ ਸਾਰਾ ਇਹ ਇਹਦੇ ਚ ਆਦਮੀ ਸਾਰੇ ਦਾ ਭਲਾ ਸੋਚਣ ਵਾਲੇ ਤੇ ਭਲੇ ਪੁਰਸ਼ ਇੱਕ ਗੱਲ ਕਈ ਆਦਮੀ ਉਹ ਭਲਿਆ ਹਰੇਕ ਨੂੰ ਭਲਿਆ ਕਹਿਣ ਬੋਲੀ ਉਹ ਭਲਿਆ ਹਰੇਕ ਨੂੰ ਭਲਿਆ ਇਧਰ ਆ ਉਹਦਾ ਨਾਮ ਪੈ ਜਾਂਦਾ ਭਲਾ ਐ ਖਾਸ ਦਾ ਨਾਮ ਪੈ ਜਾਂਦਾ ਉਹ ਬਣ ਕੇ ਭਲੇ ਬਣ ਗਿਆ ਜਨਮ ਰਤਨ ਜਿਹਨੇ ਖਟਿਆ ਭਲੇ ਸੇ ਜਾ ਜਾਰੇ ਜਿਨ੍ਹਾਂ ਨੇ ਜਨਮ ਰਤਨ ਖਟ ਲਿਆ ਜਨਮ ਰਤਨ ਖਟਣਾ ਹੈ ਜੇ ਆ ਜਨਮ ਨਹੀਂ ਹੈ ਇਹ ਜਨਮ ਹੈ ਉਹ ਜਨਮ ਰਤਨ ਹੈ ਜਿਹੜਾ ਜਾਨਵਰ ਰਤਾ ਨਾ ਹੋਰ ਚੀਜ਼ ਹੈ ਜਦ ਪਦਾਰਥ ਹੈ ਉਹ ਆ ਜਨਮ ਖੱਟ ਉਹਦਾ ਕੀ ਖੱਟ ਉਹ ਖੱਟਣਾ ਉਹ ਆਇਆ ਆ ਲੈ ਕੇ ਆਏ ਆ ਇਹ ਤਾਂ ਪਹਿਲਾਂ ਲੈ ਕੇ ਆਏ ਆ ਜਨਮ ਇਹਦਾ ਕੋਲ ਹੈਗਾ ਇਹਦਾ ਕੀ ਖੱਟਿਆ ਇਹ ਸਫਲਾ ਕਰ ਲਿਆ ਤਾਂ ਕਹਿ ਸਕਦੇ ਆ ਨੂੰ ਇਹ ਜਨਮ ਸਫਲਾ ਹੋ ਗਿਆ ਤਾਂ ਕਹਿ ਸਕਦੇ ਆ ਖੱਟਿਆ ਨਹੀਂ ਘਟਿਆ ਉਹੀ ਹੈ ਖਟਿਆ ਤਾਂ ਉਹ ਚੀਜ਼ ਜਿਹੜੀ ਕੋਲ ਹੈ ਨਹੀਂ ਜਨਮ ਪਦਾਰਥ ਇਹ ਕੋਹੇ ਦਾ ਉਗਮ ਹੈ ਸ਼ਬਦ ਸੁਰਤ ਦਾ ਮੇਲ ਹੋ ਗਿਆ ਜਨਮ ਰਤਨ ਖਟਿਆ ਗਿਆ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਬਸ ਉਹ ਤਾਂ ਕਹਿੰਦਾ ਗੁਰ ਦਾ ਨਾਲੇ ਨੇ ਜਿਹਨਾਂ ਦਾ ਮਨ ਨਿਰਮਲ ਬਈ ਮਾਇਆ ਨਾਲ ਜੁੜਦਾ ਨਹੀਂ ਇਹਦਾ ਬੰਦਾ ਅੰਦਰ ਜੁੜਿਆ ਹੋਇਆ ਆਪਣੇ